ਇਹ ਸਰਬ ਮੇਰਿਓ ਸੱਚੇ ਸੁਣਨੇ ਨੋ ਪਠਾਏ ਇਹ ਸਰਬ ਮੇਰਿਓ ਸੱਚੇ ਸਰਬਣਾ ਦੀ ਗੱਲ ਕੰਨਾਂ ਦੀ ਗੱਲ ਨਹੀਂ ਆਈ ਸਰਬਣ ਕੌਣ ਨੇ ਸੁਣ ਸ਼ਕਤੀ ਦਾ ਨਾਮ ਹੈ ਦੇਤਰ ਕੌਣ ਨੇ ਦੇਖਣ ਸ਼ਕਤੀ ਦਾ ਨਾਮ ਹੈ ਇਹ ਸਾਰੀਆਂ ਸ਼ਕਤੀਆਂ ਇੱਕੋ ਸ਼ਕਤੀ ਅੰਦਰਲੀ ਉਹਦੇ ਵਿੱਚ ਨੇ ਜਿਹੜੀ ਅੰਦਰ ਸ਼ਕਤੀ ਹੈ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਨੇ ਦੇਖਣ ਸ਼ਕਤੀ ਸੁਣਨ ਸ਼ਕਤੀ ਆ ਰਸ ਲੈਣ ਵਾਲੀ ਸ਼ਕਤੀ ਰਸਨਾ ਇਹ ਸਾਰੀਆਂ ਸ਼ਕਤੀਆਂ ਵਿੱਚ ਨੇ ਇਹ ਸ਼ਕਤੀਆਂ ਨੇ ਪੰਜ ਛੇਵੀਂ ਸ਼ਕਤੀ ਅਲੱਗ ਹੈ ਉਹ ਵਿਚਾਰ ਵਾਲੀ ਸ਼ਕਤੀ ਹੈ ਸਮਝਣ ਵਾਲੀ ਸ਼ਕਤੀ ਹੈ ਸਮਝਣਾ ਬੁੱਝਣ ਵਾਲੀ ਸ਼ਕਤੀ ਉਹ ਵੀ ਉਹ ਦਿਮਾਗ ਨਾਲ ਸੰਬੰਧ ਹੋਦਾ ਬਸ ਇਹ 6 ਘਰ 6 ਗੁਰ 6 ਉਪਦੇਸ਼ ਨੇ ਛੇ ਕਿਸਮ ਦਾ ਹੀ ਉਪਦੇਸ਼ ਹੈ ਉਪਦੇਸ਼ ਹੋ ਗਿਆ ਨਾ ਰਸਨ ਨੂੰ ਉਪਦੇਸ਼ ਹੋ ਗਿਆ ਨੇਤਰਾਂ ਨੂੰ ਸਰਵਣਾ ਕੰਨਾਂ ਨੂੰ ਉਪਦੇਸ਼ ਆ ਗਿਆ ਇਹ ਸਭ ਲੋਕ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਤੁਸੀਂ ਲਾਇਕ ਕਾਹਦੇ ਸੀ ਤੁਹਾਡੀ ਕੀ ਲੋੜ ਸੀ ਤੁਹਾਨੂੰ ਲੋੜ ਕੀ ਸੀ ਤੁਸੀਂ ਪਠਾਏ ਤੇ ਲਾਏ ਤੇ ਸੱਚ ਸੁਣਨ ਵਾਸਤੇ ਸੁਣ ਰਹੇ ਹੋ ਤੁਸੀਂ ਝੂਠ ਝੂਠ ਕੀ ਹੈ ਮਾਇਆ ਸਾਰਾ ਇਹਦਾ ਝੂਠ ਹੈ ਸੰਸਾਰ ਸਭ ਝੂਠ ਹੈ ਇਹ ਸੰਸਾਰ ਦੀਆਂ ਗੱਲਾਂ ਸੁਣ ਰਹੇ ਹੋ ਸਾਰੀਆਂ ਸੰਸਾਰ ਦੀਆਂ ਸਾਖੀਆਂ ਸੁਣਾ ਰਹੇ ਹੋ ਸਾਰੀਆਂ ਇਹ ਤੁਹਾਨੂੰ ਕਿਹਨੇ ਕਹਿ ਦੀ ਸੁਣ ਲੂ ਸੱਚੇ ਸੁਣਨੇ ਨੂੰ ਪੜਾਏ ਸੱਚੇ ਸੁਣਨੇ ਨੂੰ ਪੜਾਏ ਸਰੀਰ ਲਾਏ ਸੱਚ ਦੀ ਆਵਾਜ਼ ਸੁਣਨ ਨੂੰ ਪੜਾਇਆ ਅੰਤਰਾਤਮਾ ਦੀ ਆਵਾਜ਼ ਸੁਣਨ ਨੂੰ ਪੜਾਇਆ ਸੀ ਤੁਹਾਨੂੰ ਸਰੀਰ ਨੂੰ ਲਾਇਆ ਸੀ ਮਨ ਨੂੰ ਲਾਇਆ ਸੀ ਸੁਣੋ ਸਤਿ ਬਾਣੀ ਇਸ ਕਰਕੇ ਅੰਤਰਾਤਮਾ ਦੀ ਆਵਾਜ਼ ਸੁਣੋ ਬਾਹਰ ਕੀ ਸੁਣਦੇ ਹੋ ਅੰਦਰ ਜੁੜੇ ਰਹੋ ਸਤਗੁਰ ਨਾਲ ਆਪਣੇ ਸੁਣੋ ਸਤ ਬਾਣੀ ਉਹ ਸਤ ਦੀ ਬਾਣੀ ਸੁਣੋ ਜਿਤ ਸੁਣੀ ਮਨ ਤਨ ਹਰਿਆ ਹੋਇਆ ਜਿਹਦੇ ਨਾਲ ਸੁਣ ਕੇ ਗੁਰਬਾਣੀ ਸੁਣੋ ਸੁਣੋ ਸਤ ਬਾਣੀ ਜਿਤ ਸੁਣ ਜਿਹਦੇ ਸੁਣ ਕਰਕੇ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਬਾਣੀ ਮਨ ਔਰ ਤਨ ਹਿਰਦਾ ਔਰ ਮਨ ਦੋਏ ਹਰੇ ਹੋ ਜਾਣ ਹਰਿਆ ਹੋਇਆ ਰਸਨਾ ਰਸ ਸਮਾਣੀ ਰਸਨਾ ਜਿਹੜੀ ਹੈਗੀ ਉਹ ਰਸਨਾ ਜਿਹਨੂੰ ਰਸ ਨਹੀਂ ਸੀ ਆਉਂਦਾ ਰਸ ਵੀ ਉਹ ਸੱਚ ਦੇ ਸੁੱਟ ਚੋਂ ਜੁੜੇ ਐਸਾ ਰਸ ਆਵੇ ਰਸ ਦੇ ਵਿੱਚ ਹੀ ਸਮਝ ਬਿਓ ਛੱਡ ਕੇ ਹੀ ਨਾ ਜਾਵੇ ਹਿਰਦਾ ਉਹ ਬਾਹਰ ਚੱਕ ਕੇ ਹੀ ਨਾ ਬਾਹਲੇ ਰਸਾਂ ਤੋਂ ਵਿਸਰ ਜਿਵੇਂ ਆਂਦਾ ਸਭ ਵਿਸਰਾਂ ਜਦ ਨਾਮ ਦਾ ਰਸ ਆਉ ਬਾਕੀ ਰਸੇ ਨਹੀਂ ਰਹਿਣੇ ਸਰੀਰ ਦੇ ਰਸਾਂ ਦਾ ਕੀ ਹੁੰਦਾ ਸਰੀਰ ਦੇ ਰਸਾਂ ਧਿਆਨ ਨਹੀਂ ਦੇਣਾ ਨਾਮ ਦਾ ਰਸ ਜਿਹਨੂੰ ਆ ਜਾਏ ਸਰੀਰ ਦੇ ਰਸ ਬਹੁਤ ਮਾਮੂਲੀ ਗੱਲ ਹੋ ਜਾਂਦੇ ਨੇ ਭਾਈ ਸੱਚ ਅਲਖ ਵਡਾਣੀ ਤਾਂ ਕਿ ਗੱਦ ਕਹੀ ਨਾ ਜਾਏ ਸੱਚ ਕੀ ਹੈ ਅਲਖ ਹੈ ਅਲਖ ਵਡਾਣੀ ਅਲਖਾ ਹੈ ਜਿਹੜਾ ਦੇਖਿਆ ਨਹੀਂ ਜਾ ਸਕਦਾ ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹਦੀ ਵਡਿਆਈ ਉਹਦੀ ਵਡਿਆਈ ਹੈ ਜੀ ਕਿੱਡਾ ਵੱਡਾ ਉਹਦੀ ਵਡਿਆਈ ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹਦੀ ਸਿਫਤਸਲਾ ਅਸੀਂ ਨਹੀਂ ਕਰ ਸਕਦੇ ਉਹ ਬਖਸ਼ਦਾ ਹੈ ਜਿਸ ਨੂੰ ਬਖਸ਼ੇ ਸਿਫਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਤਾਂ ਸਿਫਤਸਲਾ ਆਪਣੀ ਆਪੇ ਬਖਸ਼ਦਾ ਹੈ ਕਰਵਾ ਲੈਂਦਾ ਅਸੀਂ ਨਹੀਂ ਕਰ ਸਕਦੇ ਉਹਦੀ ਉਹਦੀ ਵਡਿਆਈ ਅਸੀਂ ਨਹੀਂ ਕਰ ਸਕਦੇ ਅਲੱਖ ਬੜਾਣੀ ਹੋਵੇ ਤਾਂ ਕੀ ਗੱਤ ਕਹੀ ਨਾ ਜਾਏ ਕਹੀ ਨਾ ਜਾਏ ਉਹਦੀ ਗੱਤ ਅਸੀਂ ਨਹੀਂ ਕਹਿ ਸਕਦੇ ਕੁਝ ਵੀ ਉਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ ਹਾਂ ਕਹਾਲ ਹੈ ਦਵਜ਼ਤ ਤੇ ਆਪੇ ਕਹਾ ਲੈਂਦਾ ਫਿਰ ਬੁਲਾਇਆ ਬੋਲਦਾ ਜਦੋਂ ਕਹਾ ਲੈਂਦਾ ਫਿਰ ਬੁਲਾਇਆ ਬੋਲ ਦਿੰਦਾ ਜਿੰਨਾ ਕੋ ਜਿਹੇ ਜਾ ਜਿਵੇਂ ਬੁਲਾਉਂਦਾ ਉਹ ਬੋਲ ਦਿੰਦਾ ਬੰਦਾ ਨਹੀਂ ਕਹਿ ਸਕਦਾ ਕੁਝ ਵੀ ਸੱਚ ਅਲੱਗ ਬੜਾਣੀ ਤਾਂ ਕੀ ਗੱਤ ਕਹੇ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ ਹਾਂ ਅਮਰਤ ਨਾਮ ਸੁਣੋ ਪਰ ਤੁਸੀਂ ਇਹ ਗੁਰਬਾਣੀ ਸੁਣੋ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਸੱਚੇ ਸੁਣਨ ਨਾਲੇ ਤੁਸੀਂ ਇੰਨਾ ਕੰਮ ਕਰ ਲਓ ਪਵਿੱਤਰ ਹੋ ਜਾਓ ਸੱਚੇ ਸੁਣਨ ਨੂੰ ਪੜਾਏ ਕਹੇ ਨਾਨਕ ਅਮਰਤ ਨਾਮ ਸੁਣੋ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਸੱਚੇ ਸੁਣਨੇ ਨੂੰ ਪੜਾਏ ਅਮਰਤ ਨਾਮ ਅਮਰਤ ਨਾਮ ਸੁਣੋ ਅਮਰਤ ਨਾਮ ਦਾ ਅਸਲ ਚ ਜਿਹੜਾ ਗਿਆਨ ਅਮਰਤ ਹੈ ਗਿਆਨ ਹੈ ਜਿਹੜਾ ਨਾਮ ਹੈ ਹੁੰਦਾ ਹੀ ਅਮਰਤ ਹੈ ਸੱਚ ਆਪਣੇ ਆਪ 'ਚ ਅਮਰਤ ਹੈ ਅਮਰਤ ਕਹਿੰਦੇ ਨੇ ਜਿਹੜਾ ਮਰਦਾ ਨਹੀਂ ਮ੍ਰਿਤਿਉ ਤੋਂ ਰਹਿਤ ਸਦਾ ਰਹਿਣ ਵਾਲਾ ਸੱਚ ਸਦਾ ਰਹਿਣ ਵਾਲਾ ਸੱਚ ਜਿਹੜਾ ਹੈ ਸਦਾ ਹੀ ਰਹਿੰਦਾ ਹੈ ਝੂਠ ਸਦਾ ਨਹੀਂ ਰਹਿੰਦਾ ਮਾਇਆ ਤਾਂ ਸਦਾ ਰਹਿੰਦੀ ਹੈ ਮਾਇਆ ਦਾ ਪਰ ਇਹ ਰੂਪ ਨਹੀਂ ਹੈ ਜਿਹੜਾ ਹੈ ਇਹ ਤੱਤਾਂ ਦਾ ਰੂਪ ਦੇ ਵਿੱਚ ਹੈ ਮਾਇਆ ਇਹ ਵੀ ਰਹਿੰਦੀ ਹੈ ਜਾਂਦੀ ਕਿਤੇ ਨਹੀਂ ਇੱਕ ਰੂਪ ਨਹੀਂ ਰਹਿੰਦਾ ਇਹਦਾ ਰੂਪ ਬਦਲਦਾ ਰਹਿੰਦਾ ਮਾਇਆ ਦਾ ਚੇਂਜ ਹੁੰਦੀ ਹੈ ਬਦਲਦੀ ਹੈ ਮਾਇਆ ਦੇ ਉੱਤੇ ਸਮੇਂ ਦਾ ਅਸਰ ਹੈ ਸਮੇਂ ਦਾ ਅਸਰ ਹੈ ਨਾ ਮਾਇਆ ਦੇ ਉੱਤੇ ਆਤਮਾ ਤੇ ਸਮੇਂ ਦਾ ਅਸਰ ਨਹੀਂ ਹੈ ਆਤਮਾ ਦੇ ਉੱਤੇ ਸਮੇਂ ਦਾ ਸਮੇਂ ਦਾ ਕਿਸੇ ਚੀਜ਼ ਦਾ ਅਸਰ ਨਹੀਂ ਇਹ ਤੇ ਆਪਣਾ ਆਪ ਦਾ ਹੀ ਅਸਰ ਕਿਸੇ ਦਾ ਅਸਰ ਨਹੀਂ ਹੈ ਤੇ ਪੈਂਦਾ ਇਹ ਮਾਇਆ ਨਾਲ ਉਹ ਆਪਣੇ ਅੰਦਰ ਆਪੇ ਪਾੜ ਲੈਂਦੀ ਹੈ ਕੋਈ ਨਹੀਂ ਇਹਦੇ ਅੰਦਰ ਦਾਖਲ ਕਰ ਸਕਦਾ ਕਿਸੇ ਚੀਜ਼ ਨੂੰ ਇਹਦੇ ਆਪਣੇ ਮੰਨਣ ਦੇ ਇਹਦੇ ਆਪਣੇ ਵਸ ਦੀ ਹੋਈ ਗੱਲ ਹੈ ਮਾਇਆ ਦਾ ਮੋਹ ਤਿਆਗ ਦਵੇ ਚਾਹੇ ਪੜ ਨਾ ਤਿਆਗੇ ਲੋਭ ਚਾਹੇ ਅਸੀਂ ਤਿਆਗ ਦਈਏ ਚਾਹੇ ਨਾ ਤਿਆਗੀਏ ਕ੍ਰੋਧ ਚਾਹੇ ਤਿਆਗ ਦੀਏ ਚਾਹੇ ਨਾ ਤਿਆਗੀ ਹੈ ਕਈ ਕਹਿੰਦੇ ਕਈਆਂ ਨੂੰ ਗੁੱਸਾ ਆਉਂਦਾ ਹੀ ਨਹੀਂ ਕਿਉਂ ਜੀ ਉਹਨਾਂ ਨੂੰ ਕਿਉਂ ਨਹੀਂ ਆਉਂਦਾ ਕਈਆਂ ਨੂੰ ਗੁੱਸਾ ਜ਼ਿਆਦਾ ਆਉਂਦਾ ਕਈਆਂ ਨੂੰ ਆਉਂਦਾ ਹੀ ਨਹੀਂ ਅਸਾਂ ਤੇ ਗੁੱਸਾ ਕਰਦੇ ਨਹੀਂ ਸਾਡੇ ਵਾਸਤੇ ਗੱਲ ਹੈ ਗੁੱਸਾ ਨਾ ਕਰੀਏ ਕਈ ਵਾਰ ਅਸੀਂ ਉਹੀ ਗੁੱਸਾ ਕਰ ਲੈਂਦੇ ਕਈ ਵਾਰ ਅਸੀਂ ਕਰਦੇ ਹੀ ਨਹੀਂ ਆਪਸ ਵਿੱਚ ਦੋਸਤ ਮਿੱਤਰ ਹੁੰਦੇ ਨੇ ਇਹ ਜੀ ਗੱਲ ਕਹਿੰਦੇ ਉਹਦਾ ਗੁੱਸਾ ਨਹੀਂ ਕਰਦੇ ਤਾਂ ਦੋਸਤ ਹੈ ਫਿਰ ਇਹੋ ਨਹੀਂ ਗੱਲ ਐਨਾ ਥੋੜੀ ਜਿਹੀ ਵੀ ਕਹਤੀ ਇਹਦਾ ਕਰ ਉਹ ਤਾਂ ਸਾਡੀ ਮਰਜ਼ੀ ਦੀ ਗੱਲ ਹੋਈ ਨਾ ਇਹ ਕ੍ਰੋਧ ਗੁੱਸਾ ਜਿਹੜੇ ਬਕਾਰ ਨੇ ਸਾਡੀ ਮਰਜ਼ੀ ਦੀ ਗੱਲ ਹੈ ਆਤਮਾ ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਗੁਰਬਾਣੀ ਦਾ ਵੀ ਇਹ ਤਾਂ ਕੋਈ ਅਸਰ ਨਹੀਂ ਜੇ ਨਾ ਇਹ ਆਪਣੇ ਆਪ ਅਸਰ ਬੰਨੇ ਚਾਹੇ ਨਾ ਬੰਨੇ ਇੰਡੀਪੈਂਡੈਂਟ ਹੈ ਇਸ ਕਰਕੇ ਗੁਰਬਾਣੀ ਦਾ ਲੋਕਾਂ ਦੇ ਅਸਰ ਕਿਉਂ ਨਹੀਂ ਪੈਂਦਾ ਉਹ ਪੈਣ ਨਹੀਂ ਦਿੰਦੇ ਉਹਨਾਂ ਦੀ ਮਰਜ਼ੀ ਇੰਡੀਪੈਂਡੈਂਟ ਹੈ ਆਪ ਸਿਰਫ ਡਿਪੈਂਡੈਂਟ ਕਾਦੇ ਵਾਸਤੇ ਡਿਪੈਂਡੈਂਟ ਸਰੀਰ ਕਰਕੇ ਸਰੀਰ ਦੀਆਂ ਲੋੜਾਂ ਨੇ ਉਹ ਸਾਡੇ ਵਾਸਤੇ ਨਹੀਂ ਹੈ ਕੁਦਰਤ ਕੁਦਰਤ ਪਰਮੇਸ਼ਰ ਦੀ ਹੈ ਉਹਦੇ 'ਚ ਅਸੀਂ ਦਖਲ ਨਹੀਂ ਦੇ ਸਕਦੇ ਉਹ ਜਿਹਨੇ ਅਸੀਂ ਦਖਲ ਦੇ ਸਕਦੇ ਗੁਰਬਾਣੀ ਅਸੀਂ ਮੰਨੀਏ ਨਾ ਉਹ ਨਹੀਂ ਸਾਡੇ ਵਾਸਤੇ ਗੱਲ ਜੋ ਕੰਮ ਕਰਨਾ ਹੈ ਕਰੀਏ ਨਾ ਕਰੀਏ ਸਾਡੇ ਵਾਸਤੇ ਗੱਲ ਆਪਣਾ ਦਾ ਸਵਾਰੀਏ ਨਾ ਸਵਾਰੀਏ ਸਾਡੇ ਵਾਸਤੇ ਗੱਲ ਗੁੱਸਾ ਕਹਿੰਦਾ ਕਰੀਏ ਨਾ ਕਰੀਏ ਸਾਡੇ ਵਾਸਤੇ ਗੱਲ ਲੋਭ ਕਰੀਏ ਜਾਂ ਤਿਆਗ ਦੀਏ ਸਾਡੇ ਵਾਸਤੇ ਗੱਲ ਇਸ ਕਰਕੇ ਇਹਦੇ ਵਸ ਵਿੱਚ ਵੀ ਬਹੁਤ ਕੁਝ ਹੈ ਇਹ ਦੋ ਗੱਲਾਂ ਇਕੱਠੀਆਂ ਹੀ ਨੇ ਚਲਦੀਆਂ ਕਿਉਂਕਿ ਸੱਚ ਹੈ ਇਹਦੇ ਤੇ ਕਿਸੇ ਦਾ ਅਸਰ ਨਹੀਂ ਹੁੰਦਾ ਇਹ ਤੇ ਆਪਣੀ ਮਰਜ਼ੀ ਦਾ ਅਸਰ ਹੁੰਦਾ ਸੱਚ ਤੇ ਆਪਣੀ ਮਰਜ਼ੀ ਦਾ ਅਸਰ ਹੈ ਮਾਇਆ ਤੇ ਕਿਸੇ ਦੀ ਮਰਜ਼ੀ ਦਾ ਅਸਰ ਹੈ ਮਾਇਆ ਤੇ ਧੁੱਪ ਦੀ ਮਰਜ਼ੀ ਦਾ ਅਸਰ ਹੈ ਕਈ ਧੁੱਪੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਤਾਂ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਇਸ ਕਰਕੇ ਨਾਨਕ ਕਹਿੰਦਾ ਹੈ ਕਿ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਤੁਸੀਂ ਇਹ ਗੱਲ ਮੰਨ ਲਓ ਤੁਹਾਡੀ ਮਰਜ਼ੀ ਦਾ ਹੀ ਅਸਰ ਹੋਣਾ ਸੱਚੇ ਸੁਣਨੇ ਨੂੰ ਪਠਾਏ ਇਹ ਤੇ ਮਰਜ਼ੀ ਦਾ ਅਸਰ ਹੈ ਪਵਿੱਤਰ ਹੋ ਜੋ ਨਾਮ ਸੁਣ ਲੋ ਸੱਚੇ ਸੋਡੂ ਨੂੰ ਪਠਾਏ ਜ਼ਬਰਦਸਤੀ ਨਹੀਂ ਅਸਰ ਹੋਣਾ ਸਾਡੀ ਮਰਜ਼ੀ ਦਾ ਅਸਰ ਹੈ ਇਸੇ ਕਰਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਇਹ ਚੰਗੀ ਗੱਲ ਹੈ ਕਰ ਲੋ ਰਹਿ ਉਹ ਦਿੱਤੀ ਹੈ ਪਰ ਜੇ ਸਾਡੀ ਉਹ ਚੱਲਦੀ ਹੈ ਫਿਰ ਵੀ ਹੋਵੋ ਚਾਹੇ ਨਾ ਹੋਵੋ ਹੋਈਏ ਚਾਹੇ ਨਾ ਹੋਈਏ ਇਹਦੇ ਤੇ ਇਹਦੀ ਮਰਜ਼ੀ ਦਾ ਅਸਰ ਹੁੰਦਾ ਇਹ ਗੱਲ ਇੱਥੇ ਕਹੀ ਹੋਈ ਹੈ